ਅਥ ਸੁਦਛ ਜੁਦ ਕਥਨੰ ਸਵਈਆ ਸੈਨ ਪਜੋ ਜਬ ਸਤਰਨ ਕੋ ਤਵ ਆਪਣੇ ਸੈਨ ਮੈਂ ਸਿਆਮ ਜੂ ਆਏ ਆਪਤ ਦੇਵ ਤੇ ਜਿਤਨੇ ਤਿਤਨੇ ਹਰਿ ਪਾਇਨ ਸੋ ਲਵਟਾਏ ਦੈ ਕੈ ਪ੍ਰਦਛਨ ਸਿਆਮ ਸਭੋ ਤਿਨ ਸੰਖ ਬਜਾਇ ਕੈ ਧੂਪ ਜਗਾਏ ਸਿਆਮ ਪਨੈ ਸਭੂ ਮਨ ਮੈਂ ਬ੍ਰਿਜ ਨਾਇਕ ਵੀਰ ਸਹੀ ਕਰ ਪਾਏ ਉਤ ਕੈ ਉਪਮਾ ਗ੍ਰਹਿ ਦਛ ਗਏ ਦਵਾਰਵਤੀ ਬ੍ਰਿਜ ਨਾਇਕ ਆਇਓ ਜੈ ਉਤੈ ਸਿਰ ਭੂਪ ਕੋ ਕਾਂਸੀ ਕੇ ਬੀਜ ਪਰਿਓ ਪੁਰਸੋਕ ਜਨਾਇਓ ਭਾਗਤ ਪੇ ਸਭ ਜੋ ਬਤਿਆ ਸੋਈ ਜੋ ਕਹਿ ਕਹਿ ਕਬ ਸਿਆਮ ਸੁਨਾਇਓ ਸਿਆਮ ਜੂ ਸੋ ਹਮਰੇ ਜੈਸੇ ਭੂਪਤ ਕਾਜ ਕੀਓ ਫਲ ਤੈਸੇ ਹੀ ਪਾਇਓ ਜਾ ਚਤੁਰਾਨਨ ਨਾਰਦ ਕੋ ਸਿਵ ਕੋ ਉਠ ਕੈ ਜਗ ਲੋਕ ਧਿਆਵੈ ਨਾਰ ਨਿਵਾਏ ਭਲੇ ਤਿਨ ਕੋ ਫੁਨ ਸੰਖ ਬਜਾਏ ਕਹਿ ਧੂਪ ਜਗਾਵੈ ਡਾਰ ਕੈ ਫੂਲ ਪਲੀ ਬਿਦ ਸੋ ਕਵ ਸਿਆਮ ਪਨੈ ਤੇ ਸੋ ਸਿਰ ਨਾਵੈ ਤੇ ਬ੍ਰਿਜਨਾਥ ਕੇ ਸਾਧਨ ਕੋ ਗੁਣ ਗਾਵਤ ਗਾਵਤ ਪਾਰ ਨ ਪਾਵੈ ਸਵਈਆ ਕਾਂਸੀ ਕੇ ਭੂਪ ਕੋ ਪੂਜ ਸੋ ਦਛਨ ਤਾ ਮਨ ਮੈਂ ਅਤ ਕ੍ਰੋਧ ਬਢਾਇਓ ਮੇਰੇ ਪਿਤਾ ਕੋ ਕੀਓ ਬਦ ਜਾਏ ਹਉ ਤਾਹੇ ਹਨੋ ਚਿਤ ਬੀਚ ਬਸਾਇਓ ਸੇਵ ਕਰੀ ਸਿਵ ਕੀ ਹਿਤ ਸੋ ਤੇ ਗਾਲ ਵਜਾਏ ਪ੍ਰਸੰਨ ਕਰਾਇਓ ਸਿਆਮ ਮਨੋ ਚੜਦੈ ਛਿਨ ਮੈਂ ਤਿਨ ਸਿਆਮ ਪਨੈ ਟਟਦਾ ਭਰ ਪਾਇਓ ਰੁਦਰਵਾਜ 1024 ਤਬ ਸਿਵਜੂ ਫਿਰ ਜਾਉ ਉਚਰੋ ਹਰ ਕੇ ਬਦ ਹਿਤ ਹੂੰ ਮੈਂ ਕਰੋ ਤਾਤੇ ਮੂਰਤ ਏਕ ਨਿਕਰ ਹੈ ਸੋ ਹਰ ਜੀ ਕੇ ਪ੍ਰਾਨਨ ਹਰ ਹੈ ਦੋਹਰਾ ਏ ਕਹੀ ਤੇ ਜੁਦ ਮੈਂ ਜੋ ਕੋ ਵਿਮੁਖ ਕਰਾਏ ਤਾਪੈ ਬਲ ਨਹਿ ਚਲ ਸਕੈ ਤੂੰ ਮਾਰੈ ਫਿਰ ਆਏ ਸੋਈਆ ਐਸੇ ਸੁਦਛਨ ਕੋ ਜਬ ਹੀ ਕਬ ਸਿਆਮ ਭਨੇ ਐਸੇ ਰੁਦਰ ਵਖਾਨਿਓ ਸੋਨ ਕਾਜ ਕੀਓ ਉਠ ਕੈ ਆਪਣੇ ਮਨ ਮੈਂ ਅਤਹੀ ਅਰਖਾਨਿਓ ਹੂਮ ਕੀਓ ਤਿਨ ਪਾਪ ਕਮੈ ਕ੍ਰਿਤ ਅਛਤ ਜੋ ਜੈਸੇ ਬੇਦਨ ਮਾਨਿਓ ਰੁਦਰ ਕੇ ਭਾਖ ਬੇ ਕੋ ਸੋ ਕਛੂ ਕਬ ਸਿਆਮ ਭਨੈ ਜੜ ਭੇਦ ਨਾ ਜਾਣਿਓ ਤਉ ਨਿਕਸੀ ਤੇ ਤੇ ਪ੍ਰਤਮਾ ਤੇ ਦੇਖਤ ਹੀ ਸਭ ਕੋ ਡਰ ਆਵੈ ਕੌਣ ਬਲੀ ਪ੍ਰਗਟਿਓ ਜਗ ਮੈਂ ਇਹ ਧਾਵ ਤੇ ਅਗ੍ਰਿਤ ਕੋ ਠਹਰਾਵੈ ਠਾੜੀ ਪਈ ਕਰ ਲੈ ਕੈ ਗਦਾ ਤਰੋਸ ਕੈ ਦਾਤ ਸੋ ਦਾਤ ਬਜਾਵੈ ਐਸੇ ਲਖਿਓ ਸਭ ਹੂੰ ਇਹ ਤੇ ਬਿਰਜ ਨਾਇਕ ਜੀਵਤ ਜਾਨ ਨਾ ਪਾਵੈ ਚੌਪੀ ਤਬ ਦਿਸ ਦਵਾਰਵਤੀ ਕੀ ਧਾਈ ਅਤ ਜਿਤ ਆਪਣੇ ਕ੍ਰੋਧ ਵਢਾਈ ਸ੍ਰੀ ਬ੍ਰਿਜਨਾਥ ਤੈ ਸੁਨ ਪਾਇਓ ਏਕ ਤੇਜ ਕੋ ਹਮ ਪੈ ਆਇਓ ਜੋ ਇਹ ਕੇਫਨ ਅਗਰ ਜਾਵੈ ਸੋ ਸਭ ਭਸਮ ਹੋਤ ਹੀ ਜਾਵੈ ਜੋ ਇਨ ਸੰਗ ਮਾਂਡ ਰਣ ਲਰੈ ਸੋ ਜਮ ਲੋਕ ਭਿਆਨੋ ਕਰੈ ਸੋਈਆ ਜੋ ਜੋ ਕੇ ਮੁਖ ਆਇ ਗਇਓ ਪ੍ਰਭ ਸੋ ਉਨੂ ਛਿਨ ਮਾਹਿ ਜਰਾਇਓ ਯੋ ਸੁਨ ਬਾਤ ਚੜਿਓ ਰਤ ਪੈ ਹਰ ਤਾਹੀ ਕੀ ਸਾਮ ਹੋਏ ਚੱਕਰ ਚਲਾਇਓ चक्र सुदर्शन के तिन अग्रज ताहि को पौरख नायक बसायो अंत खिसाय चली फिर कह कब श्याम कह सो भूपति कायो कब्यो बासवैया श्री ब्रजनायक को जिनहू कब श्याम पनय नह ध्यान लगायो और कहा पयो जो गुण काहू को गावत है गुण श्याम न गायो और कहा पयो जो जगदीश बिना सो महेश मनायो ਲੋਕ ਪਰਲੋਕ ਕਹੈ ਕਬ ਸਿਆਮ ਸਦਾ ਤੇ ਆਪਣੋ ਜਨਮ ਗਵਾਇਓ ਇਸ ਸ੍ਰੀ ਬਿਜਤਰ ਵਿਜਿਤਰ ਕੇ ਮੂਰਤ ਸੁਦਛਨ ਭੂਪ ਸੁਤ ਕੋ ਬਧਾਇ ਧਿਆ ਸਮਾਪਤੰ ਅਥ ਕਪ ਬਧ ਕਥਨ ਸੋਈਆ ਸੋ ਜੀਤ ਕੈ ਛੋਰ ਦਿਓ ਰਣ ਮੈਂ ਨਿਪ ਜੋ ਰਣ ਤੇ ਹੂ ਨ ਟਰੈ ਦੇ ਕਾਟ ਸਹਸਰ ਪੁਜਾ ਤੇ ਕੀ ਜਿਹ ਤੇ ਫੁਨ 14 ਲੋਕ ਡਰੈ ਕਰ ਕੰਚਨ ਧਾਮ ਦਾ ਤੇ ਕੋ ਦਜ ਮਾਂਗ ਸਦਾ ਜੋ ਪੇਟ ਪਰੈ ਹੁਣ ਰਾਹ ਕੈ ਲਾਜ ਲਈ ਦ੍ਰੁਪਤੀ ਬ੍ਰਿਜਨਾਥ ਬਿਨਾ ਐਸੀ ਕੌਣ ਕਰੈ ਚੌਬੇ ਰੇਵਤ ਨਗਰ ਹਾਲਤ ਹਰ ਜੂ ਗਇਓ ਤ੍ਰੀ ਸੰਗ ਲੈ ਹੁਲਾਸ ਚਿਤ ਭਇਓ ਸਭਨ ਤਹਾ ਮਿਲ ਮਦਰਾ ਪੀਓ ਗਾਵਤ ਭਇਓ ਉਮਗ ਕਹਿ ਹੀਓ ਇਕ ਕਪ ਹੁਤੋ ਤਹਾ ਸੋ ਆਇਓ ਮਦਰਾ ਸਕਲ ਫੋਰ ਘਟ ਗਵਾਇਓ ਫਾਦਤ ਪਇਓ ਰਤੀ ਕੁਨਾ ਡਰਿਓ ਮੁਸਲੀ ਧਾਰਿਆਤ ਕ੍ਰੋਧੈ ਭਰਿਓ ਦੋਰਾ ਉਠ ਠਾਡੋ ਮੁਸਲੀ ਪਇਓ ਦੋ ਵਸਤ ਸੰਭਾਰ ਜੋ ਕਪ ਨਾਚਤ ਫਿਰਤੋ ਛਿਨ ਮੈ ਦਇਓ ਸੰਗਾਰ ਇਤ ਕਪ ਕੋ ਬਲ ਭਦਰ ਬਦ ਕੀ ਵੋ ਸਮਾਪਤੰ ਗਾਜਪੁਰ ਕੇ ਰਾਜਾ ਕੀ ਧੋਤਾ ਸਾਬਰ ਬਰੀ ਸੋਈਆ ਵੀਰ ਗਜਾਪੁਰ ਕੇ ਰੁਚ ਸੋ ਦੋਤਾ ਕੋ ਦਰਜੋਦਨ ਬਿਹਾਰ ਧਾਇਓ ਭੂ ਜਿਤੇ ਭੂ ਮੰਡਲ ਕੇ ਤਿਨ ਕੌਤਕ ਹੀਰ ਬੇਕਾਜ ਬੁਲਾਇਓ ਅੰਧ ਕੇ ਪੂਤਾ ਹੈ ਵਿਆਹ ਰਤਿਓ ਸੋ ਸੋ ਤਾਹੀ ਕੋ ਦਵਾਰਵਤੀ ਸੁਨ ਪਾਇਓ ਸਾਂਭ ਤੋ ਇਕ ਕਾਨ ਕੋ ਬਾਲਕ ਜਾਮਵਤੀ ਹੂੰ ਤੇ ਸੋ ਚਲ ਆਇਓ ਗਹਿ ਕੈ ਬਹੀਆ ਪੁਨ ਕੂ ਸੁਤਾ ਹੂੰ ਕੀ ਸਿੰਦਨ ਭੀਤਰ ਡਾਰ ਸਿਧਾਰਿਓ ਜੋ ਵਰਤਾਇ ਸਹਾਇ ਕੇ ਕਾਜ ਲਰਿਓ ਸੋ ਏ ਕੀ ਮਾਨ ਸੋ ਮਾਰਿਓ ਤਾਏ ਪਰਿਓ ਛੇ ਰਥੀ ਮਿਲ ਕੈ ਸੋ ਕਨੋ ਦਲ ਲੈ ਜਬ ਭੂਪ ਪਚਾਰਿਓ ਜੁਦ ਪਇਓ ਤੇ ਕਨੋ ਸੋ ਜੋ ਮੁਖ ਤੇ ਕਬ ਸਿਆਮੂ ਚਾਰਿਓ ਪਾਰਥ ਭੀਖਮ ਦਰੋਣ ਕਿਰਪਾਰੋ ਕਿਰਪੀ ਸੁਧ ਕੋ ਪਰਿਓ ਮਨ ਮੈਂ ਹਰਿਓ ਸੋ ਕਰਨ ਚਲਿਓ ਰਿਸੋ ਅਕਟੋ ਧਰ ਕਉਚ ਤਵੈ ਤਨ ਮੈਂ ਛਬ ਪਾਵਤ ਪਇਓ ਕਬ ਸੋ ਜੋ ਇਨ ਸੂਰਨ ਕੇ ਕਨ ਮੈ ਜਿਮ ਸੂਰਜ ਸੋਵਤ ਦਿਵ ਤਨ ਏ ਸੋ ਛਬ ਪਾਵਤ ਪਇਓ ਰਣ ਮੈਂ ਸੋਈਆ ਜੰਗ ਪਇਓ ਜੇ ਠੌਰ ਨਿਸੰਗ ਸੋ ਛੂਟ ਭੇ ਦੂਰ ਤੇ ਭਾਲੇ ਕਾਇਨ ਲਾਗ ਭਜੇ ਭਟ ਜੋ ਮਨੁ ਖਾਇ ਚਲੇ ਗ੍ਰਹਿ ਕੋ ਸਿਉ ਨਿਵਾਲੇ ਵੀਰ ਫਿਰਾਤ ਕੂਮਧੀ ਸੋ ਮਨੁ ਅਤ ਪੀ ਮਦਰਾ ਮਤ ਵਾਲੇ ਬਾਸਨ ਤੇ ਤਨ ਔਰ ਨਿਖੰਗ ਫਿਰੈ ਰਣ ਬੀਚ ਕਤੰਗ ਪਿਆਲੇ ਸਾਮ ਸਰਾਸਨ ਲੈ ਕਰ ਮੈਂ ਬਹੁ ਵੀਰ ਹਨੇ ਤੇ ਠੌਰ ਕਰਾਰੇ ਏਕਨ ਕੇ ਬਿਵਪਾਕ ਕਟੇ ਅਰ ਏਕਨ ਕੇ ਸਿਰ ਹੀ ਕਟ ਡਾਰੇ ਔਰ ਨਿਹਾਰ ਪਜੇ ਪਟ ਜੋ ਉਪਮਾ ਤਿਨ ਕੀ ਕਬ ਸਿਆਮ ਉਚਾਰੇ ਸਾਧ ਕੀ ਸੰਗਤ ਪਾਏ ਮਨੋ ਜਨ ਪੁੰਨ ਕੇ ਅਗਰਜ ਪਾਪ ਪਧਾਰੇ ਸਵਈਆ ਏਕਨ ਕੀ ਦੇ ਕਾਟ ਪੂਜਾ ਅਰੇ ਏਕਨ ਕੇ ਕਰ ਹੀ ਕਟ ਡਾਰੇ ਏਕ ਕਟੇ ਅਦ ਬੀਚੋ ਤੇ ਰਥ ਕਾਟ ਰਥੀ ਪ੍ਰਥੀ ਕਰ ਮਾਰੇ ਸੀਸ ਕਟੇ ਪਰ ਠਾਡੇ ਰਹੇ ਇਕ ਸ੍ਰੋਣ ਉਠਿਓ ਛਬ ਸਿਆਮ ਉਚਾਰੇ ਵੀਰਨ ਕੋ ਮਨੋ ਬਾਗ ਵਿਖੈ ਜਨ ਛੂਟੇ ਹੈ ਏਸੋ ਅਨੇਕ ਫੁਹਾਰੇ ਸ੍ਰੀ ਜਦ ਵੀਰ ਕੇ ਪੁੱਤਰ ਜਵੈ ਬੋ ਵੀਰ ਹਨੇ ਰਣ ਮੈਂ ਚਹਿ ਕੈ ਇਕ ਭਾਜ ਗਏ ਨਾ ਮੁਰੇ ਬਹਰੋ ਇਕ ਘਾਇਨ ਆਏ ਪਰੇ ਸਹਿ ਕੈ ਬੋ ਹੋਏ ਕੈ ਨਿਰਾਯੁਧ ਹੋਇ ਇਹ ਕੈ ਹਮ ਰਾਖੋ ਪਾਏ ਪਰੋ ਕਹਿ ਕੈ ਇਕ ਠਾਡੇ ਭੈ ਖਿਗਿਆਤ ਬਲੀ ਤ੍ਰਿੰਕੋ ਦੂ ਦਾਤਨ ਮੈਂ ਗਹਿ ਕੈ ਸੋਈਆ ਜੁਦ ਕੀਓ ਸੁਧ ਕਾਨਿਤੋ ਨਹਿ ਹੋਇ ਹੈ ਕਵੈ ਕਿਨਹੂ ਨਹੀਂ ਕੀਨੋ ਦ્વੈ ਘਟ ਆਠ ਰਥੀ ਬਲਵੰਡ ਤਿਨੋ ਤੇ ਏਕ ਬਲੀ ਨਹੀਂ ਨੋ ਸੋ ਮਿਲ ਕੈ ਕਰ ਕੋ ਪਰੇ ਸੁਦਕਾਨ ਕੇ ਉਪਰ ਜਾਨ ਨ ਦੀਨੋ ਰੋਸ ਵਢਾਏ ਮਚਾਏ ਕੈ ਮਾਰ ਹਕਾਰ ਕੈ ਕੇਸਨ ਗਹਿ ਲੀਨੋ ਤੋਟ ਕਿਛਨ ਇਨ ਬੀਰਨ ਕੀ ਜਬ ਜੀਤ ਪਈ ਦੋ ਤਾਤਾ ਭੂਪ ਕੀ ਛੀਨ ਲਈ ਸੋ ਛੀਨ ਕੇ ਮੰਦਰ ਆਂਤਰੀ ਤਰੀ ਮਨ ਕੀ ਸਭ ਦੂਰ ਕਰੀ ਚੌਪਈ ਇਤੇ ਦਰਜੋਦਨ ਹਰਿ ਸਿਨ ਆਇਓ ਉਤ ਹਲ ਧਰ ਹਰ ਜੂ ਸੁਨ ਪਾਇਓ ਸੁਨ ਬਸ ਦੇਵ ਕ੍ਰੋਧ ਅਤ ਭਰ ਕੈ ਸਿਆਮ ਪਨੈ ਮੂਛਹਿ ਰਹਿਓ ਧਰ ਕੈ ਬਸ ਦੇਵ ਪਾ ਚੌਪਈ ਤੇ ਸੁਦ ਕੋ ਕੋ ਦੂਤ ਪਠਈਐ ਪੌਤਰ ਸੋਦ ਕੋ ਬੇਗ ਮੰਗਈਐ ਮੁਸਲੀ ਧਰ ਤੇ ਠੌਰ ਪਠਾਇਓ ਚਲ ਹਾਲ ਧਰ ਤੇ ਪੁਰ ਮੈਂ ਆਇਓ ਸੋਈਆ ਆਇਸ ਪਾਇ ਪਿਤਾ ਕੁਦਬੈ ਚਲ ਕੈ ਬਲ ਭੱਦਰ ਗਜਾ ਪੁਰ ਆਇਓ ਆਇਸ ਐਸੇ ਦਇਓ ਹਮਰੇ ਨਿਰਪ ਛੋਰ ਨੈ ਸੁਤ ਅੰਧ ਸੁਨਾਇਓ ਸੋ ਸੁਣ ਬਾਤ ਰਸਾਇ ਗਇਓ ਗ੍ਰਹਿ ਤੇ ਆਪਣੇ ਇਹ ਓਜ ਜਨਾਇਓ ਐਂਤ ਲਿਓ ਪੁਰ ਤਰਾਸ ਭਰਿਓ ਸੋ ਲੈ ਦੋਹਿਤਾ ਇਹ ਪੂਜਨ ਆਇਓ ਸਵਈਆ ਸਾਮ ਸੋ ਬਿਹਾਸ ਤਾ ਕੋ ਕਿਓ ਦਰਜੋਦਨ ਚਿਤ ਘਨੋ ਸੋ ਪਾਇਓ ਦਾਨ ਦਇਓ ਜੇ ਅੰਤ ਕਛੂ ਨਹਿ ਵਿਪਰਨ ਕੋ ਕਹਿ ਸਿਆਮ ਸੁਨਾਇਓ ਪ੍ਰਾਤ ਕੇ ਪੁੱਤਰ ਕੋ ਸੰਗ ਹਲਾ ਯੁਧ ਲੈ ਕਰ ਦਵਾਰ ਬਤੀ ਕੋ ਸਿਧਾਇਓ ਸਿਆਮ ਚਿਰਤਰ ਉਤੈ ਪਿਖ ਬੇ ਬੇਕਉ ਸਿਆਮ ਪਨ ਹੈ ਚਲ ਨਾਰ ਦਿਆਇਓ ਇਤ ਸ੍ਰੀ ਦਸਮ ਸਕੰਧੇ ਪੁਰਾਣੇ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨ ਕ੍ਰਿਸ਼ਨਾਵਤਾਰੇ ਦੁਰਯੋਧਨ ਕੀ ਬੇਟੀ ਸਾਮ ਕੋ ਵਿਆਹ ਲਿਆਵਤ ਭਏ